ਦੋਹਰਾ ਮਛਲੀ ਬੰਦਰ ਕੋ ਰਹੈ ਦ੍ਰੁਪਦ ਦੇਵ ਬੜ ਭਾਗ ਸੂਰ ਬੀਰ ਜਾ ਕੇ ਸਦਾ ਰਹੈ ਚਰਨ ਸੋ ਲਾਗ ਚਉਪਈ ਤਿਨਕ ਜੱਗੇ ਕੋ ਬਿਉਤ ਬਨਾਇਓ ਸਭ ਵਿਪਰਨ ਕੋ ਧਾਮ ਬੁਲਾਇਓ ਖਾਨ ਪਾਨ ਤਿਨ ਕੋ ਬਹੁ ਦੀਨੋ ਤਿਨ ਕੇ ਮੋਹਿ ਚਿਤ ਕੋ ਲੀਨੋ ਦੋਹਰਾ ਤੌਨ ਅਨਲ ਕੀ ਆਂਚ ਤੇ ਨਿਕਸੀ ਸੁਤਾ ਅਪਾਰ ਨਾਮ ਦ੍ਰੋਪਤੀ ਤਮਨ ਕੋ ਵਿਪਰਨ ਤਰਿਓ ਵਿਚਾਰ ਤਾਂ ਪਾਛੇ ਬਿਦਨੈ ਨਾ ਦਿਓ ਤ੍ਰਿਸ਼ਟ ਦੁਮਨ ਸੁਤ ਏਕ ਦ੍ਰੋਣ ਚਾਰਜ ਕੇ ਛੈ ਨਿਮਿਤ ਜੀਤਨ ਜੁਧ ਅਨੇਕ ਚੌਪਈ ਜੋਵਨ ਜਬੈ ਦ੍ਰੋਪਤੀ ਪਇਓ ਨੇ ਜੀ ਮੈਂ ਅਸ ਠਾਠ ਠਟਾਇਓ ਐਸੋ ਕਛੂ ਸੁੰਬਰ ਕਰੋ ਜਾਤੇ ਸੂਰ ਬੀਰ ਪਾਤੀ ਬਰੋ ਅੜਿਲ ਏਕ ਮਛ ਕੋ ਉਪਰ ਬਧਿਓ ਬਨਾਇ ਕੈ ਤੇ ਢਾਰ ਤਰ ਦਿਓ ਕਰਾ ਚੜਾਇ ਕੈ ਛਾ ਹੇਰ ਜੋ ਏ ਚਖ ਦਛਨ ਮਾਰ ਹੈ ਹੋ ਸੋ ਨਰ ਹਮਰੇ ਸਾਥ ਸੋ ਆਏ ਬਿਹਾਰ ਹੈ ਦੇਸ ਦੇਸ ਕੇ ਇਸ ਲੈਓ ਬੁਲਾਏ ਕੇ ਮੱਛ ਅਛ ਸਰ ਮਾਰੋ ਤਨਕ ਚੜਾਏ ਕੈ ਢੀਮ ਢਾਮ ਕਰਤਾ ਕੋ ਵਿਸ ਬਗਾਵਹੀ ਹੋ ਲਗੈ ਨਾ ਤਾ ਕੋ ਝੋਟ ਬਹੁਰ ਫਿਰ ਆਵਹੀ ਭਜੰਗ ਛੰਦ ਕਰੈ ਢੀਮ ਢਾਮੈ ਬੜੇ ਸੂਰ ਧਾਮੈ ਲਗੈ ਬਾਨ ਤਾ ਕੋ ਨਾ ਰਾਜਾ ਲਜਾਵੈ ਚਲੈ ਨੀਜ ਨਾਰੀਨ ਕਹਿ ਭਾਂਤ ਐਸੀ ਮਨੋ ਸੀਲਵੰਤੀ ਸੋ ਨਾਰੀ ਨਾ ਵੈਸੀ ਦੋਹਰਾ ਐਂਡੇ ਬੈਂਡੇ ਹੋਇ ਨਿਰਪਤ ਚੋਟ ਚਲਾਵੇਂ ਜਾਏ ਤਾਹੇ ਬਿਸਖ ਲਾਗੈ ਨਹੀਂ ਸੀਸ ਰਹੈ ਨਿਹੁਰਾਏ ਬਿਸਖ ਹੋਗਾਵੇ ਕੋ ਕਰ ਤਾਹੇ ਨ ਲਾਗੈ ਘਾਏ ਖਿਸਲ ਕਰਾਹਾ ਤੇ ਪਰੈ ਜਰੈ ਤੇਲ ਮੈਂ ਜਾਏ ਪਜੰਗ ਚੰਦ ਪਰੇ ਤੇਲ ਮੈਂ ਪੂਜ ਕੈ ਪਾਂਤ ਐਸੀ ਬਰੇ ਜਿਉ ਪਕਾਵੇ ਮਹਾਨਾਰ ਜੈਸੀ ਕੋ ਤਾ ਕੋ ਨਹੀਂ ਵੀਰ ਮਾਰੈ ਮਰੇ ਲਾਜ ਤੇ ਰਾਜ ਧਾਮੈ ਸਿਧਾਰੈ ਦੋਹਰਾ ਅਦਿਕ ਲਜਿਤ ਪੂਪਤ ਪੈ ਤਾ ਕਉ ਬਾਣ ਚਲਾਏ ਚੋਟ ਨਾ ਕਾਹੂ ਕੀ ਲਗੀ ਸੀਸ ਰਹੇ ਨਿਹਰਾਏ ਪਰੀ ਨਾ ਪਿਆਰੀ ਹਾਥ ਮੈਂ ਮੱਛੈ ਲਗਿਓ ਨਾ ਬਾਣ ਲਜਿਤ ਨਾ ਗ੍ਰਹਿ ਆਪਣੇ ਗਏ ਬਨ ਕੋ ਕੀਓ ਪਿਆਨ ਚਉਪੀ ਐਸੀ ਬਾਤ ਕਥਾ ਤਾ ਭਈ ਉਤੈ ਕਥਾ ਪੰਡਮਨ ਪਰ ਗਈ ਜਹਾਂ ਦੁਖਤ ਵੈ ਬਨਹਿ ਬਿਹਾਰੈ ਕੰਧ ਮੂਲ ਪਛੈ ਮ੍ਰਿਗ ਮਾਰੈ ਦੋਰਾ ਕੁੰਤੀ ਪੁੱਤਰ ਬਿਲੋਗ ਕੈ ਐਸੇ ਕਹੋ ਸੁਨਾਏ ਮਤਸ ਦੇਸ ਮੈਂ ਬਨਕਨੋ ਤਹੀ ਬਿਹਾਰੈ ਜਾਏ ਚਉਪਈ ਪਾਂਡਵ ਵਚਨ ਸੁਣ ਜਾਪੈ ਮਤਸ ਦੇਸ ਕੀ ਔਰ ਸਿਧਾਇ ਜਾਂ ਸੋਮਵਰ ਦ੍ਰੋਤਰ ਚਾਇਓ ਸਭ ਭੂਪਨ ਕੋ ਬੋਲ ਪਠਾਇਓ ਦੋਹਰਾ ਜਹਾਂ ਸੋਮਵਰ ਦ੍ਰੋਪਤੀ ਰਚਿਓ ਕਰਾਤ ਪਾਏ ਤਹੀ ਜਾਏ ਠਾਡੋ ਪਇਓ ਤਨੀ ਤਨੰਜੈ ਰਾਏ ਦੋ ਪਾਪ ਕਰਾ ਪਰ ਰਾਖਤ ਪਇਓ ਬਨਾਏ ਬਹੁਰ ਮੱਛ ਕੀ ਛਾਕ ਹੈ ਹੀਰਿਓ ਧਨਖ ਚੜਾਏ ਸੋਇਆ ਕੋਕ ਵੰਡ ਚੜਾਏ ਕੈ ਪਾਰਥ ਮੱਛ ਕੋ ਦਛਨ ਪਛ ਨਿਹਾਰਿਓ ਕਾਨ ਪ੍ਰਮਾਨ ਪ੍ਰਤੰਚਾਇਆਨ ਮਹਾ ਕਰ ਕੈ ਅਭਿਮਾਨ ਹਕਾਰਿਓ ਖੰਡਨ ਕੈ ਰਣ ਮੰਡਨ ਜੇ ਬਲ ਵੰਡਨ ਕੋ ਸਭ ਪੌਰ ਖਿਹਾਰਿਓ ਯੋ ਕਹਿ ਬਾਣ ਤਜੋ ਤਜ ਕਾਨ ਕਨੀ ਰਿਸ ਠਾਨ ਤਕਿਓ ਤਿਹ ਮਾਰਿਓ ਦੋਹਰਾ ਪਾਰਥ ਧਨ ਕਰਖਤ ਪਏ ਵਰਖੇ ਫੂਲ ਅਨੇਕ ਦੇਵ ਸਭੈ ਹਰਖਤ ਪਏ ਹਰਖਿਓ ਹੱਠੀ ਨਾ ਏਕ ਚਉਪਈ ਯਹ ਗਤ ਦੇਖ ਵੀਰ ਰਿਸ ਪਰੇ ਲੈ ਲੈ ਹੱਥ ਹਥਿਆਰਨ ਪਰੇ ਯਾ ਜੁਗ ਯਹ ਜਮ ਲੋਕ ਪਠੈ ਹੈ ਐਜ ਦ੍ਰੋਪਤੀ ਨੇ ਤ੍ਰੈ ਕਹਿ ਹੈ ਦੋਹਰਾ ਤਬ ਪਾਰਥ ਕੇ ਤੇ ਕਟਕ ਕਾਟੇ ਕੋ ਬਢਾਏ ਕੇਤੇ ਕਟ ਡਾਰੇ ਕਟਨ ਕਾਟੇ ਕਰੀ ਬਨਾਏ ਭੁਜੰਗ ਛੰਦ ਕਿਤੇ ਛਤਰ ਛੇਕੇ ਕਿਤੇ ਛੈਲ ਛੋਰੇ ਕਿਤੇ ਛਤਰ ਧਾਰੀਨ ਕੇ ਛਤਰ ਤੋਰੇ ਕਿਤੇ ਹਾਂ ਕੇ ਮਾਰੇ ਕਿਤੇ ਮਾਰ ਡਾਰੇ ਚਹੂ ਔਰ ਬਾਜੇ ਸੁਮਾਰੂ ਨਗਾਰੇ ਦੋਹਰਾ ਅਨਵਰਤਿਆਂ ਨਿਰਵਰਤ ਕੈ ਅਬਲਾ ਲਈ ਉਠਾਏ ਡਾਰ ਕਾਂਪ ਧਵਜ ਰਥ ਲਈ ਬਹੁ ਵੀਰਨ ਕੋ ਘਾਏ ਭਜੰਗ ਛੰਦ ਕਿਤੀ ਬਾਹ ਕਾਟੇ ਕਿਤੇ ਪਾਵ ਤੋਰੇ ਮਹਾ ਜੁਦ ਸੋੜੀਨ ਕੇ ਛਤਰ ਛੋਰੇ ਕਿਤੇ ਪੇਟ ਫਾਟੇ ਕਿਤੇ ਠੌਰ ਮਾਰੇ ਗਿਰੇ ਭਾਂਤ ਐਸੀ ਸੋ ਮਾਨੋ ਮੁਨਾਰੇ ਚੌਪੀ 10000 ਹੈ ਵਰਹਨ ਡਾਰਿਓ 20000 ਹਾਥੀ ਐ ਮਾਰਿਓ ਏਕ ਲਛ ਰਾਜਾ ਰਥ ਕਾਇਓ ਬਹੁ ਪੈਦਲ ਜਮ ਤਾਮ ਪਠਾਇਓ ਦ੍ਰੋਣ ਜਿ ਦ੍ਰੋਣ ਕਿਰਪਾ ਕਰਨ ਪੂਰ ਸਰਵਾ ਕੁਰ ਰਾਏ ਅਮਿਤ ਸੰਗ ਸੈਨਾ ਲੈ ਸਵੈ ਪਹੁੰਚੈ ਆਏ ਸੋਈਆ ਯਾ ਦ੍ਰੁਵਤਾ ਤੁਮ ਤੇ ਸੁਨ ਰੇ ਸਠ ਜੀਤ ਸੁਅੰਬਰ ਮੈਂ ਹਮਲੇ ਹੈ ਸਾਂਗਨ ਸੂਲਨ ਸੈਥਨ ਸੋ ਹਨ ਕੈ ਤੋਹ ਕੋ ਜਮ ਤਾਮ ਪਠੈ ਹੈ ਡਾਰ ਰਥੋ ਤੁਮ ਮੈਂ ਤ੍ਰਿਏ ਕੋ ਕਤ ਭਾਜਤ ਹੈ ਜੜ ਜਾਨ ਨ ਦੈ ਹੈ ਏਕ ਨਿਦਾਨ ਕਰੈ ਰਨ ਮੈਂ ਕਿਦੋ ਪਾਰਥ ਹੀ ਕੇ ਦਰਜੋਦਨ ਵੈ ਹੈ ਚਉਪਈ ਤੋਹ ਕਾ ਜੀਤ ਜਾਣ ਨਹਿਦੈ ਹੈ ਸੋਣ ਸੁਹਾਣੇ ਬਾਗਨ ਵੈ ਹੈ ਏਕ ਨਿਦਾਨ ਕਰੈ ਰਣ ਮਾਹੀ ਕਹਿ ਪਾਂਡਵ ਕਹਿ ਕੈਰਵ ਨਾਹੀ ਅੜਿਲ ਪ੍ਰਥਮ ਪਾਰਥ ਭਾਣਜ ਕੋ ਬਸਿਖ ਬਰਹਾਰਿਓ ਤਾ ਪਾਛੇ ਕੁਰਿਰਾਵ ਕੋਂਡ ਬੇ ਮਾਰਿਓ ਭੀਮ ਭੀਖ ਮੈਂ ਸਾਇਕ ਹਨੇਰੇ ਸਾਇਕ ਹੈ ਹੋ ਦ੍ਰੋਣ ਦ੍ਰੋਣ ਜਾਨੁਜ ਕੇ ਕੂਰਨ ਕਾਇ ਕੈ ਪੂਰ ਸਰਵਾ ਕੋ ਬਹੁਰ ਮਾਨਸੋ ਬਸ ਕੀਓ ਕਿਰਪਾਚਾਰ ਜਹ ਬਹੁਰ ਮੂਰਛਨਾ ਕਰ ਲਿਓ ਹਠੀ ਕਰਨ ਤਬ ਧਾਇਓ ਕੋ ਵਢਾਇ ਕੈ ਹੋ ਤੁੰਬਲ ਜੁਧ ਰਣ ਕੀਓ ਸਨਮੁਖ ਆਏ ਕੈ ਏਕ ਵਿਸਿਖ ਅਰਜਨ ਕੇ ਔਰ ਮੈਂ ਮਾਰਿਓ ਗਿਰਿਓ ਮੂਰਛਨਾ ਧਰਨ ਨਾਨਕ ਸੰਭਾਰਿਓ ਤਵੈ ਦ੍ਰੋਪਤੀ ਸਾਇਕ ਤਨਕ ਸੰਭਾਰ ਕੈ ਹੋ ਬਹੁ ਬੀਰਨ ਕੋ ਦਿਓ ਛਿਨਕ ਮੋ ਮਾਰ ਕੈ ਏਕ ਵਿਸਿਖ ਭਾਨਜ ਕੇ ਔਰ ਮੈਂ ਮਾਰਿਓ ਦੁਤੀਏ ਬਾਣ ਸੋ ਦੁਰਜੋਧਨੈ ਪ੍ਰਹਾਰਿਓ ਭੀਖਮ ਪੂਰ ਸਰਵਾਹੇ ਦ੍ਰੋਣ ਕਾਇਲ ਕਰਿਓ ਹੋ ਦ੍ਰੋਣ ਜੀ ਕਿਰਪਾ ਦੁਸਾਸਨ ਕੋ ਸਿੰਦਨ ਹਰਿਓ ਦੋਰਾ ਸਵੈ ਸੂਰ ਹਰਖਤ ਪਏ ਕਾਇਰ ਪਇਓ ਨਾ ਏਕ ਮਾਚਿਓ ਪ੍ਰਬਲ ਪ੍ਰਚੰਡ ਰਣ ਨਾਚੇ ਸੂਟਾ ਅਨੇਕ ਅੜਿਲ ਰਾਜ ਬਾਜ ਤਾਜੀਆਂ ਸੋ ਦਇਓ ਗਿਰਾਇ ਕੈ ਸਾਜ ਬਾਜ ਸਾਜੀਆਂ ਸੋ ਗੈਨ ਫਿਰਾਇ ਕੈ ਹੈ ਪਾਖਰੇ ਸੰਘਾਰੇ ਸ਼ਸਤਰ ਸੰਭਾਰ ਕੈ ਹੋ ਪੈਦਲ ਰਥੀ ਵਿਦਾਰੇ ਬਾਣ ਪ੍ਰਹਾਰ ਕੈ ਚਉਪਈ ਪਾਹਰ ਏਕ ਰਾਖੇ ਅਟਕਾਈ ਭਾਂਤ ਭਾਂ ਸੋ ਕਰੀ ਲੜਾਈ ਗਹਿ ਧਨ ਪਾਣ ਤਨੰਜੈ ਗਾਜਿਓ ਤਬ ਹੀ ਸੈਨ ਕੈਰ ਮਨ ਭਾਜਿਓ ਦੋਹਰਾ ਕੋ ਜੁਤ ਬਿਲੋਕ ਕੈ ਪਾਰਥ ਭਇਓ ਪ੍ਰਸੰਨੇ ਕਹਿਓ ਆਜ ਤੈ ਦ੍ਰੋਪਤੀ ਧਰਨੀ ਤਲ ਮੈਂ ਧੰਨੇ ਚਉਪਈ ਮੈਂ ਅਬ ਬਿਕ ਦਾਮਨ ਬਿਨ ਗਇਓ ਜਨ ਤੈ ਦਾਸ ਮੋਲ ਕੋ ਲਇਓ ਜੋ ਕਛ ਕਹੋ ਕਾਰਜ ਤਬ ਕਰਿਓ ਪ੍ਰਾਣ ਜਾਣ ਤੇ ਨੈਕ ਨਾ ਡਰਿਓ ਦੋਹਰਾ ਤਰਨ ਵਿਧਾਤਾ ਤਵ ਕਰਿਓ ਤਰਨੀ ਕੀਨੋ ਮੋਹੇ ਕੀਰ ਕਰੇ ਬਿਨ ਜਾਤ ਲੈ ਲਾਜ ਨਾ ਲਾਗਿਤ ਤੋਏ ਚੌਬੀ ਬਾਨਾਵਲੀ ਤਨੰਜੈ ਤਾਰੀ ਮੂਰਛਿਤ ਸਗਲ ਸੈਨ ਕਰ ਡਾਰੀ ਦ੍ਰੁਪਦੀ ਸਾਥ ਬਿਹਾਰਿਓ ਸੋ ਤਾ ਕੋ ਦੇਖਤ ਪਇਓ ਨ ਕੋ ਦੋਹਰਾ ਚੁੰਬਨ ਆਸਨ ਲੈ ਕਨੇ ਰਾਤਿਮਾਨੀ ਦ੍ਰੁਪਤੀਸ ਤਾ ਪਰ ਕੋ ਨ ਪਰ ਸਕੇ ਠਟਕ ਰਹੇ ਅਵਨੀਸ ਜੀਤ ਕੈਰਵਨ ਕੇ ਦਲਹਿ ਦ੍ਰੁਪਤੈ ਲਿਓ ਛਿਨਾਏ ਨਿਰਪ ਮਾਰੇ ਹਾਰੇ ਗਏ ਤੰਨੇ ਤਨੰਜੈ ਰਾਏ ਚੌਵਈ ਪ੍ਰਥਮ ਸੂਰਮਾ ਸਗਲ ਨਿਵਾਰੇ ਬਚੇ ਭਾਜੇ ਭਰੇ ਤੇ ਮਾਰੇ ਜੀ ਦ੍ਰੋਪਦੀ ਆਤ ਸੁਖ ਪਾਇਓ ਤਬ ਪਾਰਥ ਗ੍ਰਹਿ ਓਰ ਸਿਧਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 137ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਆਭਾਵਤੀ ਛੇ ਰਾਣੀ ਸੁੰਦਰ ਪਵਨ ਚੌਦ ਹੂੰ ਜਾਨੀ ਤਾਕੋ ਅਤਿ ਰੂਪ ਵਿਰਾਜੈ ਸੁਰੀ ਆਸਰਿਨ ਕਉ ਮਨ ਲਾਜੈ ਰੂਪ ਮਾਨ ਤਿਹ ਨੈਣ ਨਿਹਾਰਿਓ ਤਾਕੋ ਚੀਤ ਮੀਤ ਕਰ ਡਾਰਿਓ ਵਾਕੋ ਧਾਮ ਬੁਲਾਵਨ ਕੀਨੋ ਭਾਂਤ ਭਾਂਸੋ ਆਸਨ ਦੀਨੋ ਤਾਹੇ ਕੇਸ ਯਾਰੀ ਬਕਤਰ ਲਗਾਇਓ ਸਭ ਕੇਸਨ ਕਉ ਦੂਰ ਕਰਾਇਓ ਪੁਰਖੋ ਤੇ ਇਸਤਰੀ ਕਰ ਡਾਰੀ ਮਿਤ ਪਤੀ ਲੈ ਤੀਰਥਨ ਸਿਧਾਰੀ ਹਤ ਕੋ ਕਹੀ ਬਾਤ ਸਮਝਾਈ ਮੋਰੀ ਹਿਆ ਭੈਣ ਇਕ ਆਈ ਕਾਹੇ ਸੰਗ ਲੈ ਤੀਰਥ ਨੈ ਹੋ ਸਭ ਹੀ ਪਾਪ ਵਿਦਾ ਕਰ ਦੈ ਹੋ ਅੜਿਲ ਪਤ ਮਿਤ ਲੈ ਕੇ ਸੰਗ ਸਿਧਾਈ ਤੀਰਥਨ ਐਸ ਸਹੇਟ ਬਣਾਈ ਆਪਣੇ ਯਾਰ ਤਨ ਜਾ ਪੀਏ ਲੈ ਗੰਗਾ ਮੈਂ ਨਹਿ ਹੋ ਜਾਏ ਕਹਿ ਹੋ ਪਗਨੀ ਮੁਖ ਤੇ ਪਾਕ ਮਿਲੋਗੀ ਆਏ ਕਹਿ ਦੁਹਰਾ ਮੀਤਨਾਥ ਕੋ ਸੰਗ ਲੈ ਤਾ ਕੋ ਕਿਓ ਭਿਆਨ ਕੇਤਕ ਦਿਨਨ ਬਿਤਾਏ ਕਹਿ ਗੰਗ ਕਿਓ ਇਸਨਾਨ ਚਉਪਈ ਪਤ ਕੋ ਸੰਗ ਗੰਗ ਲੈ ਨਾਈ ਭਾਗ ਭੈਣਤਾ ਸੋ ਲਵਟਾਈ ਮਨ ਮਾਨ ਤਿਨ ਕੇਲ ਕਮਾਇਓ ਮੂਰਖ ਕੰਤ ਭੇਵ ਨਹਿ ਪਾਇਓ ਚਿਮਟ ਚਿਮਟਤਾ ਸੋ ਲਵਟਾਈ ਮਨ ਮਾਨ ਤ੍ਰਿਏ ਕੇਲ ਕਮਾਈ ਦਿਨ ਦੇਖ ਤ੍ਰਿਏ ਕੇਲ ਕਮਾਇਓ ਮੂਰਖ ਕੰਤ ਭੇਵ ਨਹਿ ਪਾਇਓ ਦੋਹਰਾ ਮਨ ਮਾਨਤ ਕੋ ਮਾਨ ਰਤ ਦੀਨੋ ਜਾਰ ਉਠਾਏ ਮੁਖ ਬਾਏ ਮੂਰਖ ਰਹਿਓ ਭੇਦ ਨਾ ਸਕਿਓ ਪਾਏ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 138 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਅੜਿਲ ਮਾਨਣੇ ਸ੍ਰੀ ਰਾਣੀ ਅਤਿ ਸੋ ਸੋਹਣੀ ਸਿੰਘ ਗਰੂਰ ਨਿਰਪਤ ਕੇ ਚਿਤ ਕੀ ਮੋਹਣੀ ਬੈਰਮ ਸਿੰਘ ਬਿਲੋ ਕਿਉ ਜਬ ਤਿਨ ਜਾਇ ਕੈ ਹੋ ਮਦਨ ਬਸਿਆ ਵਹਿ ਗਿਰੀ ਭੂਮ ਮੁਰਛਾਇ ਕੈ ਚਉਪਈ ਉਠਤ ਪ੍ਰੀਤ ਤ੍ਰਿਯ ਅਦਕ ਲਗਾਈ ਕਾਮ ਕੇਲ ਤੇ ਸਾਥ ਕਮਾਈ ਬਹੁਰ ਜਾਰ ਏ ਭਾਂਤ ਚਾਰੋ ਸੁਨੋ ਤ੍ਰਿਆ ਤੁਮ ਬਚਨ ਹਮਾਰੋ ਤਉ ਲਖ ਹੋ ਮੈਂ ਤੁਮੈ ਪਿਆਰੋ ਪਤ ਦੇਖਤ ਮੋਇ ਸਾਥ ਬਿਹਾਰੋ ਤਬ ਤੈਸੀ ਤ੍ਰਿਯ ਘਾਤ ਬਨਾਈ ਸੋ ਮੈਂ ਤੁਮ ਸੋ ਕਾਤ ਸੁਨਾਈ ਦੋਹਰਾ ਤਿਨ ਘਰ ਭੀਤਰ ਪੀਰ ਕੋ ਰਾਖਿਓ ਥਾਨ ਬਨਾਏ ਮਾਨ ਮਾਨਨੇਸ਼ਵਰੀ ਘਾਤ ਲਖ ਦੀਨੋ ਤਾਹੇ ਗਿਰਾਏ ਚੌਪੀ ਟਾਹੇ ਥਾਨ ਨਿਜ ਪਤਾ ਦਿਖਾਇਓ ਪੀਰ ਨਾਮ ਲਿਆ ਤੇ ਡਰ ਪਾਇਓ ਰੋ ਸਭੈ ਸੁਲਤਾਨ ਬਢੈ ਹੈ ਤੋ ਕੋ ਡਾਰ ਖਾਟ ਤੇ ਦੈ ਹੈ ਪ੍ਰਥਮ ਡਾਰ ਤਹ ਤੇ ਤੋਇ ਦੈ ਹੈ ਬੌਰ ਖਾਟ ਕੇ ਤਰੇ ਦਬੈ ਹੈ ਮੋਕਾ ਪਕਰ ਤਹਾ ਹੀ ਡਰ ਹੈ ਦੂਹਨ ਕੋ ਗੋਡਨ ਸੋ ਮਰ ਹੈ ਰਸਰਨ ਸਾਥ ਬੰਦ ਕਰ ਲੈ ਹੈ ਤਾ ਪਾਛੇ ਤੋ ਕੋ ਉਲਟੈ ਹੈ ਔਦ ਖਾੜ ਤਬ ਉਪਰ ਡਰ ਹੈ ਬਹੁਰ ਤੁਮੈ ਜਾਨਨ ਸੋ ਮਰ ਹੈ ਪ੍ਰਥਮ ਕਥਾ ਤਾ ਸੋ ਯੋ ਕਹੀ ਖਾਟ ਡਾਰ ਪਤ ਸੋ ਸਵੈ ਰਹੀ ਜਬ ਸੋਇਓ ਤਾ ਕੋ ਲਖ ਪਾਇਓ ਦ੍ਰਿੜ ਰਸਰਨ ਕੇ ਸਾਥ ਬੰਧਾਇਓ ਜਿਵਰਨ ਸਾਥ ਬਾਂਧ ਤੇ ਗਈ ਸੋਏ ਰਹੋ ਜੜ ਸੁਧ ਨਾ ਲਈ ਖਾਟ ਤਰੇ ਇਹ ਭਾਂਤ ਕਰੋ ਹੈ ਜਾਨਕ ਮ੍ਰਿਤਕ ਸ੍ਰੀ ਪੈਸੋ ਹੈ ਦੋਹਰਾ ਖਾਟ ਸਾਧ ਦ੍ਰਿੜ ਬਾਂਧ ਕੈ ਔ ਦਿਓ ਉਲਟਾਏ ਚੜ ਬੈਠੀ ਤਾਂ ਪਰ ਤੁਰਤ ਜਾਰ ਸੰਗ ਲਵਟਾਏ ਅੜਿਲ ਭਾਂਤ ਭਾਂਤ ਤੇ ਕੋ ਜਾਰ ਬਜਾਏ ਕੈ ਭਾਂਤ ਭਾਂਤ ਕੈ ਆਸਨ ਲੈ ਬਨਾਏ ਕੈ ਚੁੰਬਣ ਲਿੰਗਨ ਲੀਨੇ ਰੁਜਮਾਨ ਕੈ ਹੋ ਤਰ ਡਾਰਿਓ ਜੜ ਰਿਓ ਮੂਨ ਮੁਖ ਠਾਨ ਕੈ ਚਉਪਈ ਹਾਏ ਹਾਏ ਤਰ ਪਰਿਓ ਉਚਾਰੈ ਕਹਾ ਕਰਿਓ ਤੈ ਪੀਰ ਹਮਾਰੈ ਤੁਮੈ ਤਿਆਗ ਮੈਂ ਅੰਤ ਨਾ ਤਾਇਓ ਜੈ ਸੋ ਕਿਓ ਤੈ ਸੋ ਫਲ ਪਾਇਓ ਅੜਿਨ ਆ ਮੋਰੋ ਅਪਰਾਧ ਛਿਮਾਪਨ ਕੀਜੀਐ ਕਛੂ ਚੂਕ ਜੋ ਭਈ ਸਿਮਾ ਕਰ ਲੀਜੀਐ ਤੋਹੇ ਤਿਆਗ ਕਰ ਅੰਤ ਨਾ ਕਿਤਹੂ ਜਾਇਓ ਹੋ ਪੀਰ ਤੁਹਾਰੇ ਸਾਲ ਸਾਲ ਮੈਂ ਆਏ ਹੋ ਚਉਪਈ ਜਾਰ ਭੋਗ ਦ੍ਰਿੜ ਜਪ ਕਰ ਲਇਓ ਨਿਰਭ ਕੋ ਛੋਰ ਤਰੇ ਤੇ ਦਇਓ ਪ੍ਰਥਮ ਵੀਤ ਨਿਜ ਤ੍ਰੇ ਨ ਟਾਰਿਓ ਬਹੁਰਿਆਨ ਕਹਿ ਰਾਵ ਉਠਾਰਿਓ ਮੂਰਖ ਕਛੂ ਭੇਵ ਨਹਿ ਪਾਇਓ ਜਾਣਿਓ ਮੋਹਿ ਪੀਰ ਪਟਕਾਇਓ ਬੰਧਨ ਛੁਟੇ ਸੋ ਥਾਨ ਸਵਾਰਿਓ ਤ੍ਰੀ ਕੋ ਤ੍ਰਿਤ ਨ ਜੀ ਮੈਂ ਧਾਰਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 139 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਹਿਜਲੀ ਬੰਦਰ ਕੋ ਰਹੈ ਪਾਣੀ ਰਾਇ ਨਰੇਸ ਮੇਗਮਤੀ ਰਾਣੀ ਤਾਂ ਰਾਤ ਕੇ ਰਾਤ ਸੁਬੇਸ ਮਜਲਿਸ ਰਾਏ ਬਿਲੋ ਕੈ ਰੀਜ ਰਹੀ ਤ੍ਰਿਯ ਸੋਏ ਬੋਲ ਭੋਗਤਾ ਸੋ ਕਿਓ ਰਗਪਤ ਕਰੈ ਸੋ ਹੋਏ ਚਉਪਈ ਬਾਣੀ ਰਾਏ ਜਬ ਯੋ ਸੁਨ ਪਾਇਓ ਕੋ ਜਾਰ ਹਮਾਰੇ ਆਇਓ ਦੋ ਬਾਂਧ ਪੁਜਾ ਇਹ ਲੈ ਹੂੰ ਗਹਿਰੀ ਨਦੀ ਬੀਚ ਬੁਰਵੈ ਹੂੰ ਰਾਣੀ ਬਾਤ ਜਬੈ ਸੁਨ ਪਾਈ ਏ ਗੋ ਕੋ ਲਿਓ ਮੰਗਾਈ ਬਾਂਧ ਰਸਨ ਤਾਂ ਸੋ ਇਕ ਲਿਓ ਤਾਹੇ ਚਰਾਏ ਦੀਵਾਰ ਹੈ ਦਿਓ ਦੋਹਰਾ ਤਾਸੋ ਰਸਨ ਬਨਾਏ ਕੇ ਜਾ ਰਹਿ ਦਿਓ ਲੰਘਾਏ ਮੂੜ ਰਾਵ ਚੱਕਰਿਤ ਰਹਿਓ ਸਕਿਓ ਚਿਤਰ ਨ ਪਾਏ ਇਤ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 140 ਸਮੋ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਦੋਹਰਾ ਪਸ ਮੰਗਤ ਤਾਨੋ ਵਡੋ ਭੀਮ ਪੂਰੀ ਕੇ ਮਾਹੇ ਤਾਹੇ ਬਰਾਬਰ ਭਾਸ ਕਰ ਜੁਦ ਸਮੈ ਮੋ ਨਾਹੇ ਚਉਪਈ ਤਿਨ ਬਹੁ ਬੈਠ ਤਪੱਸਿਆ ਕੀਓ ਜੋ ਵਰਦਾਨ ਰੁਦਰ ਤੇ ਲਿਓ ਜਾ ਕੇ ਸਿਰ ਪਰ ਹਾਥ ਲਗਾਵੇ ਜਰ ਬਾਰੇ ਭਸਮ ਸੋ ਨਰ ਹੋ ਜਾਵੇ ਤਿਨ ਗੌਰੀ ਕੋ ਰੂਪ ਨਿਹਾਰਿਓ ਯਹ ਆਪਣੇ ਹਿਰਦੈ ਵਿਚਾਰਿਓ ਸੇਵਕੇ ਸੀਸ ਹਾਥ ਮੈਂ ਤਰਹੁ ਛਿਨ ਮੈਂ ਯਹ ਭਸਮ ਕਰ ਡਰਹੁ ਚਿਤ ਮੈਂ ਇਹ ਚਿੰਤ ਕਰਤਾ ਆਇਓ ਮਹਾਰੁਦਰ ਕੇ ਬਾਧੇ ਤੇ ਆਇਓ ਮਹਾਰੁਦਰ ਜਬ ਨੈਣ ਨਿਹਾਰਿਓ ਨੇਤਰੀ ਕੋ ਲੈ ਸੰਗ ਸਿਧਾਰਿਓ ਰੁਦਰ ਭਜਤ ਦਾਨੋ ਹੂੰ ਧਾਇਓ ਦਛਿਣ ਪੂਰਬ ਸਿਵੈ ਪਰਮਾਇਓ ਉਨ ਪਛਮ ਕੋ ਹਰਜੂ ਤਇਓ ਪਾਛੇ ਲਗਿਓ ਤਾਹੇ ਸੋ ਗਇਓ ਦੋਹਰਾ ਤੀਨ ਦਿਸਨ ਮੈਂ ਭ੍ਰਮ ਰਿਓ ਠੌਰ ਨਾ ਪਾਇਓ ਕੋਏ ਉੱਤਰ ਦਿਸ ਕੋ ਪੁਨ ਭਜਿਓ ਹਰਜੂ ਕਰੈ ਸੋ ਹੋਏ ਚਉਪਈ ਜਬ ਉਤਰ ਕੋ ਰੁਦਰ ਸਿਧਾਇਓ ਭਸਮ ਆਂਗਦ ਪਾਛੈ ਤੇ ਧਾਇਓ ਯਾ ਕੋ ਭਸਮ ਅਬੈ ਕਰ ਦਇਵੋ ਛੀਨ ਪਾਰਵਤੀ ਕੋ ਤ੍ਰਿਏ ਤ੍ਰਿਕੈ ਹੋਂ ਦੋਹਰਾ ਪਾਰਵਤੀ ਬਾਤ ਯਾ ਬੌਰਾ ਤੇ ਮੂਰਤੈ ਕਾ ਭਰ ਲਿਓ ਬਨਾਏ ਸਭ ਝੂਠਾ ਸੋ ਜਾਣੀਐ ਲੀਨ ਅਬੈ ਪਤੀ ਆਏ ਚਉਪਈ ਪ੍ਰਥਮ ਹਾਥ ਨਿਜ ਸਿਰ ਪਰ ਤਰੋ ਲੈਹੋ ਏਕ ਕੇਸ ਜਬ ਜਰੋ ਤਬ ਸਿਰ ਕਰ ਸਿਵਜੂ ਕੇ ਤਰਿਓ ਮੋਹ ਕੋ ਨਿਜ ਨਾਰੀ ਲੈ ਕਰਿਓ ਯੋ ਬਜ ਦੈ ਸ਼ਰਵਣ ਜਬ ਕਰਿਓ ਹਾਥ ਆਪਣੇ ਸਿਰ ਪਰ ਧਰਿਓ ਛਿਨਕ ਬਿਖੈ ਮੂਰਖ ਜਰ ਗਇਓ ਸਿਵ ਕੋ ਸ਼ੋਕ ਦੂਰ ਕਰ ਦਇਓ ਦੋਹਰਾ ਆਸਤ੍ਰਿਤਰ ਕਰ ਪਾਰਵਤੀ ਦੀਨੋ ਅਸੁਰ ਜਰਾਏ ਫਟਕਾ ਚਲ ਸਿਵ ਕੇ ਸਹਿਤ ਬਹੁਰ ਬਿਰਾਜੀ ਜਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 141 ਸਮੂਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ